ਤੂੰ ਵੀ ਯਾਦ ਕਰਦਾ ਕਦੀ ਤੂੰ ਵੀ ਯਾਦ ਕਰਦਾ ਕਦੀ ਜੀ ਤਾਂ ਕਰਦਾ ਤੇਰੇ ਕੋਲ ਉੱਡ ਕੇ ਆਵਾਂ ਮੇਰਾ ਜੀ ਤਾਂ ਕਰਦਾ ਤੇਰੇ ਕੋਲ ਉੱਡ ਕੇ ਆਵਾਂ ਕੋਲ ਬੈਠਾ ਮਿਲਾਂ ਕੋਲ ਬੈਠਾ ਮਿਲਾਂ ਤੇਰਾ ਦੀਦਾਰ ਕਰ ਤੇਰੇ ਦਰਸ਼ਨ ਕਰ ਨੈਣਾ ਨੂੰ ਤ੍ਰਿਪਤ ਕਰਾਂ ਤੇਰਾ ਦੀਦਾਰ ਕਰ ਤੇਰੇ ਦਰਸ਼ਨ ਕਰ ਨੈਣਾ ਨੂੰ ਤ੍ਰਿਪਤ ਕਰਾਂ ਆਵਾਜ਼ ਸੁਣ ਕੰਨਾਂ ਨੂੰ ਸਫਲ ਕਰਾਂ ਤੇਰੀ ਆਵਾਜ਼ ਸੁਣ ਕੰਨਾਂ ਨੂੰ ਸਫਲ ਕਰਾਂ ਚਰਨ ਪਰਸਾਂ ਸੀਸ ਨਿਮਾਵਾਂ ਕਿਵੇਂ ਨਾ ਕਿਵੇਂ ਤੇਰੇ ਅੰਦਰ ਲੈ ਜਾਵਾਂ ਕਿਵੇਂ ਨਾ ਕਿਵੇਂ ਤੇਰੇ ਅੰਦਰ ਲੈ ਜਾਵਾਂ ਪਰ ਇੱਕ ਮਜਬੂਰੀ ਅਜਰਾ ਵਿਚਾਨ ਖਲੋਤੀ ਹੈ ਪਰ ਮਜਬੂਰੀ ਰਾਹ ਵਿੱਚ ਆਣ ਖਲੋਤੀ ਹੈ ਆਤਮਾ ਦੀ ਮਸਤੀ ਕਹਿੰਦੀ ਹੈ ਆਤਮਾ ਦੀ ਮਸਤੀ ਕਹਿੰਦੀ ਹੈ ਤੂੰ ਤਾਂ ਕੋਲ ਹੀ ਹੈ ਤੂੰ ਤਾਂ ਕੋਲ ਹੀ ਹੈ ਤੂੰ ਤਾਂ ਨਾਲ ਹੀ ਹੈ ਸ਼ਾਰਗ ਦੇ ਨੇੜੇ ਹੈ ਤੂੰ ਸ਼ਾਰਗ ਦੇ ਨੇੜੇ ਹੈ ਤੂੰ ਪਰ ਬੇਬਲ ਚਲਾ ਦਿਲ ਪਰ ਬੇਬਲ ਚਲਾ ਦਿਲ ਮਚਲ ਮਚਲ ਉੱਠਦਾ ਹੈ ਮਚਲ ਮਚਲ ਉੱਡਦਾ ਹੈ ਪੁੱਛਦਾ ਹੈ ਕਦੋਂ ਮਿਲੇਗਾ ਤੂੰ ਕਦੋਂ ਮਿਲੇਗਾ ਤੂੰ ਜਿਵੇਂ ਤੈਨੂੰ ਯਾਦ ਕਰਦੇ ਹਾਂ ਤੂੰ ਵੀ ਯਾਦ ਕਰਦਾ ਹੋਵੇਂਗਾ ਕਦੀ ਜਿਵੇਂ ਤੈਨੂੰ ਯਾਦ ਕਰਦੇ ਹਾਂ ਤੂੰ ਵੀ ਯਾਦ ਕਰਦਾ ਹੋਵੇਂਗਾ ਕਦੀ